ਮਨ ਦੀ ਤਨਹਾਈ ਦੇਖੇ ਹ ਕੋਈ ਆਕੇ ਰੋਂਦੀ ਆ ਦੀਵਾਰਾਂ ਕੂ ਹਰ ਵਕਤ ਮਗਲ ਕੇ ਨੰਦਾਨ ਦੀ ਤਨਹਾਈ ਦੇਖੇ ਹ ਕੋਈ ਆਕੇ ਵਿੱਚ ਖਾਬ ਦੇ ਚਾਚਾ ਗੁਣ ਪਾਪੇ ਦਾ ਵਿਸਾਰੇ ਰਿਸਦੇ ਦਰਬਾਰ ਮੈਂ ਗੁਣ ਰਿਸਦੇ ਦਰਬਾਰ ਮੈਂ ਗੁਣ ਰਿਸਦੇ ਰੋਂਦੇ ਹੱਥਾਂ ਜਿਹਨੇ ਕਹਿੰਦੇ ਉਹ ਦਰਦ ਨਾ ਕੇ ਜ਼ਿੰਦਾਨ ਦੇ ਹਾਏ ਦੇਖੇ ਕੋਈ ਆਕੇ